ਚੋਪਈ ਸ਼ਹਿਰ ਸੁਨਾਰ ਗਾਉ ਸੁਨੀਤ ਜਹਾ ਰਾਏ ਬੰਗਾਲੀ ਸੈਨ ਬਸਤਾ ਸ੍ਰੀ ਬੰਗਾਲ ਮਤੀ ਤਹਿਰਾਨੀ ਸੁੰਦਰ ਭਵਨ ਚਤੁਰ ਦਸ ਜਾਨੀ ਬੰਗ ਦੋਏ ਦੁਹਿਦਾਇਕ ਤਾਕੇ ਔਰ ਸੁੰਦਰੀ ਸਮ ਨਹਿ ਜਾ ਕੇ ਤਿਨ ਇੱਕ ਪੁਰਖ ਨਿਹਾਰੋ ਜਬ ਹੀ ਕਾਮਦੇਵ ਕੇ ਬਸ ਭੀ ਤਬ ਹੀ ਸੂਰ ਸੂਰ ਕਹਿ ਭੂ ਪਰ ਪਰੀ ਜਨ ਗਜ ਬੇਲ ਬਾਵ ਕੀ ਹਰੀ ਸੁਛਾਬ ਰਾਏ ਸੁਧ ਪਾਏ ਬੁਲਾਏ ਸੇ ਕਾਮ ਭੋਗ ਰੁਚ ਮਾਨ ਮਚਾਏ ਸੇ ਬਦਗੀ ਕੁਰ ਸੱਜਣ ਕੇ ਨੇਹਾ ਜਿਮ ਲਾਗਤ ਸਾਵਨ ਕੋ ਮੇਹਾ ਸੂਰ ਸੂਰ ਕਹਿ ਗਰੀ ਪ੍ਰਿਥੀ ਪਰ ਤਾਤ ਮਾਤ ਆਈ ਸਖੀ ਸਭ ਘਰ ਮਾਤ ਪਰੀ ਦੋਹਤਾ ਕਹ ਜਨ ਯਹੋ ਤਾਤਨ ਜੀਏ ਕੁਰ ਪਰਮਨ ਯਹੋ ਜੋ ਮੈਂ ਕਹਤ ਤੁਮੈ ਸੋ ਕਰ ਯਹੋ ਛੋਰ ਕਫਨ ਮੁਖ ਨਹਿਨ ਨਿਹਰਿਓ ਤੁਮ ਕੋ ਤਾਤ ਮਾਤ ਦੁਖ ਵੈ ਹੈ ਤੁਮਰੀ ਸੁਤਾ ਗਤ ਜੈ ਹੈ ਹਮਰੋ ਕਛੂ ਨਾ ਸੋ ਕਹ ਤਰਿਓ ਛਮਾ ਅਪਰਾਧ ਹਮਾਰੋ ਕਰਿਓ ਰਾਵ ਸਾਸ ਕਉ ਮੈਂ ਮੁਖ ਨਾ ਦਿਖਾਰਾ ਹੀਰਾ ਕਸ ਅੰਗਨ ਹਮਾਰਾ ਸਾਸ ਘੂਟ ਜਨ ਕਰ ਮਰ ਗਈ ਸਖੀਆਂ ਲਵਟ ਬਸਤਰ ਵਹਿ ਲਈ ਬਕਰੀ ਬਾਂ ਸ੍ਰੀ ਮਦ ਦੀਨੀ ਛੋਰ ਬਸਤਰ ਪਿਤ ਮਾਤ ਨਾ ਚੀਨੀ ਦੂਹ ਸੁਤਾ ਕੋ ਵਚਨ ਸੰਭਾਰਾ ਸਲ ਕੇ ਬਾਂਜ ਬਕਰੀਐ ਜਾਰਾ ਗਈ ਜਾਰ ਸੰਗ ਰਾਜ ਕੁਮਾਰੀ ਭੇਦ ਭੇਦ ਕਿਨੀ ਨਾ ਵਿਚਾਰੀ ਦੋਹਿਤਾ ਮਰੀ ਜਾਰ ਜਨ ਦੀਨੀ ਤ੍ਰਿਯ ਚਰਿਤਰ ਕੀ ਕਿਰਿਆ ਨਾ ਚੀਨੀ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 316 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਚੌਪਈ ਮੰਤਰੀ ਕਥਾ ਉਚਾਰੀ ਔਰੈ ਰਾਜਾ ਦੇਸ ਬੰਗਲਾ ਗੌਰੈ ਸਵਨ ਪ੍ਰਵਾਤਾ ਕੀ ਕੀ ਪਟਰਾਣੀ ਜਿਹ ਸਮ ਸੁਨੀ ਨਾ ਕਿਨੀ ਵਿਖਾਨੀ ਪੋਹ ਪ੍ਰਭਾ ਇਕ ਰਾਜ ਦੁਲਾਰੀ ਵੋਰ ਵਿਧਾਤਾ ਤਸ ਨਾ ਸਵਾਰੀ ਤਾ ਕੀ ਆਭਾ ਜਾਤ ਨਾ ਕਹੀ ਜਨ ਕਰ ਫੂਲ ਅਬਾਸੀ ਰਹੀ ਭੂਮ ਗਿਰੀ ਤਾ ਕੀ ਸੁੰਦਰਾਈ ਤਾਂ ਤੇ ਅਬਾਸੀ ਲਈ ਲਲਾਈ ਗਾਲਣ ਤੇ ਜੋ ਰਸ ਚੋਏ ਪਰਾ ਭਇਓ ਗੁਲਾਬ ਤਿਸੀ ਤੇ ਹਰਾ ਜੋਬਨ ਜਬ ਆਇਓ ਅੰਗਤਾ ਕੇ ਸ਼ਾਏ ਕਾਇਓ ਤਬਵਾ ਕੇ ਏਕ ਪੁੱਤਰ ਸੁੰਦਰ ਤੇ ਸੰਗਾ ਜਨ ਮਨ ਸਾਧਵੈ ਜੈ ਅਨੰਗਾ ਗਾਜੀ ਰਾਏ ਨਾਮ ਤੇ ਨਰ ਕੋ ਕੰਕਨ ਜਾਣ ਕਾਮ ਕੇ ਕਰ ਕੋ ਭੂਖਨ ਕੋ ਭੂਖਨ ਤੇ ਮਾਨੋ ਦੂਖਨ ਕੋ ਦੂਖਨ ਪਹਿਚਾਨੋ ਪੋਹ ਪ੍ਰਵਾ ਤਾਕੂ ਜਬ ਲਹਾ ਮਾਨਵਤ ਕ੍ਰਮ ਐਸੇ ਕਰ ਕਹਾ ਐਸ ਕਰਉ ਮੈਂ ਕਵਨੂ ਭਾਈ ਮੋਰੀ ਸੰਗ ਹੋਏ ਸਗਾਈ ਪ੍ਰਾਤਹ ਕਾਲ ਸੁਅੰਬਰ ਕੀਆ ਕੁੰਕਮ ਢਾਰਤ ਸੀ ਪਰਦੀਆ ਅਰ ਪੋਹ ਪੰਤੈ ਢਾਰ ਸਿਹਾਰਾ ਹੀ ਰਹੇ ਮੁਖ ਪੂਪ ਪਾਰਾ ਤਿਹ ਸੁਤ ਸਭ ਹੂੰ ਕਰ ਜਾਣਾ ਸ਼ਾਹ ਪੁੱਤਰ ਕਿਨਹੂ ਨਾ ਪਛਾਨਾ ਮਾਤ ਪਿਤਾ ਨਾ ਭੇਦ ਵਿਚਰਾ ਹੇ ਛਲ ਕਰ ਸਭਨ ਕਹਾ ਛਰਾ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 317 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਚੌਪਈ ਮਰਗਜ ਸੈਨੁ ਤੋ ਇਕ ਨਿਰਪ ਵਰ ਮਰਗਜ ਦੇ ਨਾਰਿ ਜਾ ਕੇ ਘਰ ਰੂਪਵਾਨ ਧਨਵਾਨ ਬਿਸਾਲਾ ਪਿਛਕ ਕਲਪਤਰ ਦੁਰਜਨਨ ਕਾਲਾ ਮੂੰਗੀ ਪਟਨਾ ਦੇਸ਼ ਤਮਨ ਕੋ ਜੀਤ ਕਮਨ ਰਿਪ ਸਖਤ ਜਮਨ ਕੋ ਅਪਰਮਾਨ ਤੇ ਪ੍ਰਵਾ ਬਿਰਾਜੈ ਸੁਰ ਨਰ ਨਾਗੈ ਸੁਰ ਮਨ ਲਾਜੈ ਏਕ ਪੁਰਖ ਰਾਣੀ ਲਖ ਪਾਇਓ ਤੇਜ ਮਾਨ ਗੁਣ ਮਾਨ ਸੁਆਇਓ ਕੋ ਭਰਾਜ ਜਨ ਮਧ ਪੋਹ ਪਨ ਕੇ ਚੋਰ ਲੇ ਜਨ ਚੇਤੀ ਇਸਤਰੀਨ ਕੇ ਸੋਰਠਾ ਰਾਣੀ ਲੈਓ ਬੁਲਾਏ ਤਮਨ ਪੁਰਖ ਆਪਣੇ ਸਦਨ ਆਦਿ ਰੁਚ ਅਧਿਕ ਬਢਾਏ ਤਾਸੋ ਰਾਤੀ ਮਾਨਤ ਭਈ ਚਉਪੇ ਤਬ ਲਗਨਾਥ ਧਾਮ ਤੇ ਆਇਓ ਮਨਹਾ ਤਰ ਤ੍ਰਿਏ ਜਾ ਛਪਾਇਓ ਬਹੁ ਬੁਗਚਾ ਆਗੇ ਦੇ ਡਾਰੇ ਤਾਂ ਕੇ ਜਾਤ ਨਾ ਅੰਗ ਨਿਹਾਰੇ ਬਹੁ ਤਿਰ ਤਹਾ ਬੈਠਾ ਨਿਰਪਰਾ ਭਲਾ ਬੁਰਾ ਕਛ ਭੇਦ ਨਾ ਲਹਾ ਜਬ ਹੀ ਉਠ ਆਪਣੋ ਕਰ ਆਇਓ ਤਬ ਹੀ ਤ੍ਰੇ ਘਰ ਮੀਤ ਪਠਾਇਓ ਇਤ ਸ੍ਰੀ ਚਿਤ੍ਰਪਖਿਆਨੇ ਤ੍ਰਿਆ ਚਿਤ੍ਰੇ ਭੂਪ ਮੰਤਰੀ ਸੰਵਾਦੇ 318 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਸੁਨੋ ਨਿਰਪਤ ਮੈਂ ਭਾਖਤ ਕਥਾ ਜਹਾ ਮਿਲ ਦੇਵ ਸਮੁੰਦ ਕਹ ਮਥਾ ਕਹਾਂ ਸੁਬਰਤ ਨਾਮਾ ਮੁਨਿ ਰਹੈ ਆਦਿਕ ਬ੍ਰਤੀ ਜਾ ਕਹ ਜਗ ਕਹੈ ਤ੍ਰੀ ਮੁਨਿ ਰਾਜ ਮਤੀ ਤੇ ਰਹੈ ਰੂਪ ਅਧਿਕ ਜਾ ਕੋ ਸਭ ਕਹੈ ਆਸੀ ਸੁੰਦਰ ਨਹਿ ਔਰ ਉਤਰੀ ਹੈ ਹਵੈ ਹੈ ਨਾ ਵਿਧਾਤਾ ਕਰੀ ਸਾਗਰ ਮਥਨ ਦੇਵ ਜਬ ਲਾਗੇ ਮਥਿਓ ਨਾ ਜਾਏ ਸਗਲ ਦੁਖ ਪਾਗੇ ਤਬ ਤਿਨ ਤ੍ਰਿਏ ਇਹ ਭਾਂਤ ਉਚਾਰੋ ਸੁਨੋ ਦੇਵ ਤਿਉ ਬਚਨ ਹਮਾਰੋ ਜੋ ਵਿਦ ਧਰੈ ਸੀਸ ਪਰ ਝਾਰੀ ਪਾਨ ਭਰੈ ਜਲ ਰਾਸ ਮੰਝਾਰੀ ਮੋਰੈ ਧੂਰ ਪਗਨ ਕੀਤ ਹੋਵੈ ਤਬ ਯਹ ਸਫਲ ਮਨੋਰਥ ਹੋਵੈ ਬ੍ਰਹਮ ਆਤਿ ਆਤੁਰ ਕਛ ਨਾ ਵਿਚਰਾ ਝਾਰੀ ਰਾਖ ਸੀਸ ਜਲ ਭਰਾ ਦੇਖੋ ਇਹ ਇਸਤਰੀਨ ਕੇ ਚਰਿਤਾ ਇਹ ਵਿਦ ਚਰਿਤ ਦਿਖਾਇਓ ਕਰਤਾ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 319 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਚੌਪਈ ਭੂਮੀ ਭਾਰ ਤੇ ਅਤ ਦੁਖ ਪਾਇਓ ਬ੍ਰਹਮਾ ਪੈ ਦੁਖ ਰੋਏ ਸੁਨਾਇਓ ਬ੍ਰਹਮਾ ਕਰੀ ਵਿਸ਼ਨ ਕੀ ਸੇਵਾ ਤਾਤੇ ਭੈ ਕ੍ਰਿਸ਼ਨ ਜਗ ਦੇਵਾ ਮੁਰ ਦਾਨਵ ਕੋ ਕੰਸ ਵਿਤਾਰਾ ਕਰਤ ਪੂਰਵ ਲੋ ਦ੍ਰੋ ਸੰਭਾਰਾ ਵਾਕੇ ਕਰਤ ਹਨਨ ਕੇ ਦਾਵੈ ਨਿਤ ਪ੍ਰਦ ਆਸਰਣ ਤਹਾਂ ਪਠਾਵੈ ਪ੍ਰਥਮ ਪੂਤਨਾ ਕ੍ਰਿਸ਼ਨ ਸੰਘਾਰੀ ਪੁਨ ਸਕਟਾਸੁਰ ਦੇਹ ਉਧਾਰੀ ਬਹੁਰ ਬਕਾਸੁਰ ਅਸੁਰ ਸੰਘਾਰਿਓ ਬ੍ਰਿਖ ਭਾਸੁਰ ਕੇ ਬ੍ਰਿਖ ਨੂੰ ਵਾਰਿਓ ਆਘਾਸੁਰ ਕੋ ਅਘ ਨਿਵਰਤ ਕਰ ਪੁਨ ਕੇ ਸੀ ਮਾਰਿਓ ਚਰਨਨ ਧਾਰਿ ਬਹੁਰ ਬ੍ਰਹਮ ਕਾ ਚਰਿਤ ਦਿਖਾਇਓ ਧਾਰ ਕਰ ਪਰ ਗਿਰ ਇੰਦਰ ਹਰਾਇਓ ਨੰਦਾ ਛੀਨ ਬਰਨ ਤੇ ਲਿਆਇਓ ਸੰਦੀਪਨ ਕੇ ਸੁਤਹਿ ਮਿਲਾਇਓ ਦਾਵਾ ਨਾਲ ਤੇ ਗੋਪ ਉਬਾਰੇ ਗੋਪਨ ਸੋ ਬ੍ਰਿਜ ਕਰੇ ਅਖਾਰੇ ਕੁਬਲਿਆ ਗਜ ਕੋ ਦਾਂਤ ਲਿਓ ਹਰ ਚਾਂ ਡੂਰੈ ਮੁਸਤਕੈ ਪ੍ਰਹਰ ਕਰ ਪਗਰ ਕੇਸ ਤੇ ਕੰਸ ਪਛਾਰਾ ਉਗਰ ਸੈਨ ਸਿਰ ਛਤਰੈ ਢਾਰਾ ਜਰਾ ਸਿੰਧ ਕੀ ਚਮੂ ਸੰਘਾਰੀ ਸੰਖ ਲਿਓ ਸੰਖਾ ਸੁਰ ਮਾਰੀ ਨਗਰ ਕਾ ਕੀਆ ਪ੍ਰਵੇਸਾ ਦੇਸ ਦੇਸ ਕੇ ਜੀਤ ਨਰੇਸਾ ਦੰਤ ਬਕਰ ਸੁਰ ਘਾਇਓ ਸੋਹਰਾ ਸਾਹਸ ਬਦੂ ਭਰ ਲਿਆਇਓ ਪਾਰ ਜਾਤ ਸੁਰਪੁਰ ਤੇ ਲਿਆਇਆ ਬਿੰਦਰਾ ਬਨ ਭੈ ਖੇਲ ਦਿਖਾਇਆ ਪੰਡਵਨ ਕੀ ਜਿਨ ਕਰੀ ਜਿਤਾਰੀ ਦ੍ਰੁਪਤ ਸੁਤਾ ਕੀ ਲਾਜੋ ਵਾਰੀ ਸਭ ਕੌਰਵ ਕੇ ਦਲਹਿ ਖਪਾਈ ਸੰਤਹਿ ਆਂਚ ਨ ਲਾਗਨ ਪਾਈ ਸਭ ਸੂਚਨਤਾ ਜੋ ਕਰ ਜਈਐ ਗ੍ਰੰਥ ਵਡਨ ਤੇ ਅਧਿਕ ਡਰਈਐ ਤਾਤੇ ਥੋਰੀ ਕਥਾ ਉਚਾਰੀ ਚੂਕ ਹੋਏ ਕਬਲਿਓ ਸੁਧਾਰੀ ਅਬ ਮੈਂ ਕਹਤ ਕਥਾ ਰੁਕਮਨੀ ਜੇ ਛਲ ਭਰਿਓ ਕ੍ਰਿਸ਼ਨ ਸੋ ਧਨੀ ਲਿਖ ਪਤਿਆ ਦਿਜ ਹਾਥ ਬਠਾਈ ਕਹੀਓ ਮਹਾਰਾਜ ਤਨ ਜਾਈ ਸੋਇਆ ਵਿਆਹ ਬਦਿਓ ਸਿਸ ਪਾਲ ਭੈ ਸੋਈ ਜੋਰ ਬਰਾਤ ਬਿਹਾਨ ਆਏ ਹਉ ਕੀ ਮਦਸੂਦਨ ਸੋ ਜਿਨ ਕੀ ਛਬ ਹਾਟਕ ਹੇਰ ਹਿਰਾਏ ਚਾਤ੍ਰਿਕ ਕੀ ਜਿਮ ਪਿਆਸ ਕਟੈ ਨਾ ਬਿਨਾ ਕਨ ਸੇ ਕਨ ਸਿਆਮ ਸੁਹਾਏ ਹਾਰ ਗਰੀ ਨਾ ਹਿਰਿਓ ਹੀ ਕੋ ਦੁਖ ਹੀਰ ਰਹੀ ਨਾ ਹਰ ਆਏ ਚਉਪਈ ਪਤਿਆ ਬਾਜ ਚੜੇ ਹਰ ਰਥੈ ਮਾਨੋ ਲੂਟ ਲਿਓ ਮਨ ਮਥੈ ਉਤ ਸਿਸਪਾਲ ਜੋਰ ਦਲਿਆਇਓ ਕੁੰਦਨਪੁਰੀ ਨਗਰ ਨੀਰ ਆਇਓ भेद कहा रुकमनी विप्रस्यो प्राण नासे ती कहियो यो जब मैं गौर पूज बय हूँ तब तब दर्श चंद्र सो पय हूँ दोहरा तब तुम हमको पूजा भार लीजो रथ चढ़ाए निज नारी लै की दियो दुष्ट सबन को काए चौपे रुकुम ब्याह की सौज बनाई पौत पौत पकवान मिठाई फूल्यो फिरत त्रियन के गन में मूड मुंडे की खबर न मन में ਗੌਰ ਪੂਜਨੇ ਬਹਿਨ ਪਠਾਈ ਤਾਤੇ ਹਰੀ ਕ੍ਰਿਸ਼ਨ ਸੁਗਦਾਈ ਦੁਸ਼ਟ ਲੋਗ ਮੁਖ ਬਾਏ ਰਹਤ ਪਏ ਹਾਏ ਹਾਏ ਜੇ ਭਾਂਤ ਕਾਹਤ ਪਏ ਉਜੰਗ ਛੰਦ ਚਲਿਓ ਕ੍ਰਿਸ਼ਨ ਤਾ ਕਉ ਰਥੈ ਡਾਰ ਲੈ ਕੈ ਤਵੇ ਵੀਰ ਧਾਏ ਸਵੈ ਕੂਪ ਹੋਇ ਕੈ ਜਰਾ ਸਿੰਧ ਤੇ ਆਦ ਲੈ ਵੀਰ ਜੇਤੇ ਹਥੈ ਲੈ ਪਟੈ ਲੈ ਚਲੇ ਡਾਰ ਤੇਤੇ ਕਿਤੇ ਪਾਖਰੈ ਡਾਰ ਕੈ ਬਾਜਿਓ ਪੈ ਕਿਤੇ ਚਾਰ ਜਾਮੇ ਚੜੇ ਤਾਜਿਓ ਪੈ ਮਘੇਲੇ ਦਥੇਲੇ ਬੁੰਦੇਲੇ ਚੰਦੇਲੇ ਕਛਵਾ ਹੀਰ ਠੌਰੈ ਬਘੇਲੇ ਖੰਡੇਲੇ ਤਵੈ ਰੁਕਮ ਰੁਕਮੀ ਸਵੈ ਪਾਏ ਲੈ ਕੈ ਚਲਿਓ ਸੈਨ ਬਾਕੀ ਹਠੀ ਗੋਲ ਕਹਿ ਕੈ ਤਹਾਂ ਬਾਨ ਤੀਖੇ ਛੁਟੇ ਔਰ ਚਾਰੂ ਮੰਡੇ ਯਾਨ ਜੋਧਾ ਬਜੋ ਰਾਗ ਮਾਰੂ ਕਹੀਂ ਪੀਮ ਪੇਰੀ ਵਜੈ ਸੰਖ ਭਾਰੇ ਕਹੂ ਨਾਦ ਨਾਫੀਰੀਆਂ ਓ ਨਗਾਰੇ ਪਰੀ ਮਾਰ ਬਾਨਾਨ ਕੀ ਭਾਂਤ ਐਸੀ ਉਠੀ ਅਗਨ ਜਵਾਲਾ ਪ੍ਰਲੈ ਕਾਲ ਜੈਸੀ ਚਲੈ ਸੀ ਘਰਤਾ ਸੋਖ ਹੈ ਬਾਨ ਬਾਨੇ ਉਠੈ ਅਗਨ ਜਵਾਲਾ ਲਸੈ ਜਿਉ ਟਨਾਨੇ ਕਹੂੰ ਚਰਮ ਬਰਮੈ ਪਰੇ ਮਰਮ ਭੇਦੇ ਕਹੂੰ ਬਾਸ ਕੇ ਗੀਧ ਲੈ ਗਏ ਲਬੇਦੇ ਕਹੂੰ ਅੰਗਲ ਤਰਾਨ ਕਾਟੇ ਪਰੇ ਹੈ ਕਹੂੰ ਉਂਗਲੀ ਕਾਟ ਰਤਨੈ ਝਰੇ ਹੈ ਰਹੀ ਹਾਥ ਹੀ ਮੈਂ ਕਿਰਪਾਨੈ ਕਟਾਰੇ ਗਿਰੈ ਜੂਝ ਕਹਿ ਕਹਿ ਪਰੇ ਭੂ ਮਾਰੇ ਤਵੈ ਕੂਬ ਕਹਿ ਕਹਿ ਚੰਦੇ ਲੈ ਸਿਧਾਏ ਬੱਧੇ ਚੁੰਗ ਚੁੰਗੀ ਚਲੇ ਖੇਤ ਆਏ ਚਹੂ ਗੋਰ ਕੇਰਿਓ ਹਰੀ ਕ੍ਰਿਸ਼ਨ ਕੋ ਯੋ ਘੜੇ ਧਾਰ ਮਾਨੋ ਕਰੀ ਮਤ ਕੀ ਜਿਉ ਤਵੈ ਕੋਪ ਕਹਿ ਕ੍ਰਿਸ਼ਨ ਮਾਰੇ ਚੰਦੇਲੇ ਮਘੇਲੇ ਧਥੇਲੇ ਬਘੇਲੇ ਬੁੰਦੇਲੇ ਚੰਦੇਰੀ ਸੂਹ ਕੋ ਤਵੈ ਬਾਨ ਮਾਰਾ ਗਿਰੋ ਭੂਮ ਪੈ ਨਾ ਹਥਿਆਰੈ ਸੰਭਾਰਾ ਚਉਪਈ ਜਰਾ ਸਿੰਧ ਕੈ ਪੂਨ ਸਰ ਮਾਰਾ ਪਾਗ ਚਲਿਓ ਨਾ ਹਥਿਆਰ ਸੰਭਾਰਾ ਭਿਰੇ ਸੋ ਮਰੇ ਬਚੇ ਤੋ ਹਾਰੇ ਚੰਦੇਰੀਐ ਚੰਦੇਲ ਸਿਦਾਰੇ ਤਬ ਰੁਕਮੀ ਪੌਛਿਤ ਪਇਓ ਜਾਈ ਅਧਿਕ ਕ੍ਰਿਸ਼ਨ ਸੋ ਕਰੀ ਲਰਾਈ ਪਾਂਤ ਪਾਂਤ ਤਨ ਬਿਸਕ ਪ੍ਰਹਾਰੇ ਹਾਰਿਓ ਵਹਿ ਕ੍ਰਿਸ਼ਨ ਨਹਾਰੇ ਚਿਤ ਮੈਂ ਅਧਿਕ ਠਾਨ ਕੈ ਕ੍ਰੁੱਧਾ ਮਾਂਡਤ ਪਇਓ ਕ੍ਰਿਸ਼ਨ ਸੋ ਜੁਦਾ ਏਕ ਬਾਣ ਤਵ ਸਿਆਮ ਪ੍ਰਹਾਰਾ ਗਿਰੋ ਪ੍ਰਿਥੀ ਪਰ ਜਾਣ ਸੰਘਾਰਾ ਸਰਸੋ ਮੂਡ ਪ੍ਰਥਮ ਤਹਿਸੀ ਸਾ ਬਾਂਧ ਲਿਓ ਰਥ ਸੋ ਜਦਵੀ ਸਾ ਭਰਾਤ ਜਾਨ ਰੁਕਮਨੀ ਛਡਾਇਓ ਲਜਿਤ ਧਾਮ ਸਿਸਪਾਲ ਸਿਧਾਇਓ ਕਿਨੂ ਚੰਦੇਲਨ ਕੇ ਸਿਰ ਟੂਟੇ ਕਈਕ ਗਏ ਮੂਡ ਘਰ ਟੂਟੇ ਸਗਲ ਚੰਦੇਲੇ ਲਾਜ ਲਜਾਏ ਨਾਰਗ ਵਾਏ ਚੰਦੇਰੀ ਆਏ ਦੋਹਰਾ ਗਏ ਚੰਦੇਲ ਚੰਦੇਰੀਆ ਕਰਤੇ ਨਾਰਗ ਵਾਏ ਇਹ ਚਿਤ੍ਰਤਰ ਤਨ ਰੁਕਮਨੀ ਵਰਤ ਪਈ ਜਦ ਰਾਏ ਇਤ ਸ੍ਰੀ ਚਿਤ੍ਰਤਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 320 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ